ਤਨ ਨਾ ਤਪਾਏ ਤਨੂਰ ਜਿਉ ਬਾਲਣ ਹੱਡਣਾ ਵਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਰੀ ਨਿਹਾਲ ਇਹ ਹੁਣ ਕਰੈਕਸ਼ਨ ਕੀਤੀ ਹੋਈ ਹੈ ਮਹਲਾ ਤੀਜਾ ਮਹਲਾ ਤੀਜਾ ਉਹ ਕਹਿੰਦੇ ਕੋਈ ਗਲਤ ਨਾ ਸਮਝ ਲਵੇ ਇਹਦਾ ਫਰੀਦ ਦਾ ਫਰੀਦ ਗੱਲਾਂ ਦਾ ਕਹਿ ਗਿਆ ਗੁਰਬਾਣੀ 'ਚ ਕਈਆਂ ਹੋਈਆਂ ਸੀਆਂ ਪਰ ਆਪ ਡੈਫੀਨੇਸ਼ਨ ਨਹੀਂ ਦਿਆ ਕਿਉਂਕਿ ਗੱਲ ਕਹਿ ਗਿਆ ਹੋਰ ਲਹਿਜੇ 'ਚ ਉਥੇ ਡੈਫੀਨੇਸ਼ਨ ਦੇਣੀ ਚਾਹੀਦੀ ਸੀ ਉਹ ਕਹਿੰਦੇ ਕੀ ਕਿਹਾ ਹੁਣ ਤਨ ਨਾ ਤਪਾਏ ਤਨੂਰ ਜਿਉ ਕਹਿੰਦੇ ਤਨ ਨੂੰ ਤਨੂਰ ਨਾਲ ਤਪਾਉਣ ਦੀ ਕੀ ਲੋੜ ਹੈ ਬਈ ਜੇ ਤਾਂ ਹੋਵੇ ਬਾਹਰ ਫੇਰ ਤਾਂ ਢੋਲੇ ਬਾਹਰ ਨੂੰ ਭੱਜੇ ਬਾਹਰ ਨੂੰ ਭੱਜਦਾ ਬਾਹਰ ਕਿੱਥੇ ਥੱਕਦਾ ਤੇਰੇ ਤਾਂ ਗਿਆ ਬਾਹਰ ਢੋਲਦਾ ਸੀ ਤਾਨਾ ਤਪਾਏ ਤਨੂਰ ਜਿਉ ਮੈਨੂੰ ਲੱਗਦਾ ਗੁਰੂ ਅਮਰਦਾਸ ਕੋ ਆ ਕੇ ਨੇ ਗੱਲ ਕਹੀ ਉਹਦਾ ਜਵਾਬ ਦਿੱਤਾ ਗੁਰੂ ਅਮਰਦਾਸ ਬਾਲਣ ਹਟਣਾ ਵਾਲ ਬਾਲਣ ਹਟਣਾ ਵਾਲ ਸਿਰ ਪੈਰੀ ਕਹੀ ਤਾਂ ਗੱਲ ਉਹਨਾਂ ਨੇ ਦੂਏ ਲੋਟ ਹੈ ਕਬਤਾ ਦਾ ਰੰਗ ਦਿੱਤਾ ਫਰੀਦ ਨਹੀਂ ਪਰ ਮੰਨ ਲਾ ਤੀਜਾ ਆਪ ਲਿਖ ਦਿੱਤਾ ਪਹਿਲਾ ਉਹਦਾ ਸਵਾਲ ਹੈ ਜਵਾਬ ਗੁਰੂ ਅਮਰਦਾਸ ਨੇ ਦਿੱਤਾ ਜਵਾਬ ਦਿੱਤਾ ਉਹਨਾਂ ਨੇ ਦੂਜੀ ਭਾਸ਼ਾ 'ਚ ਵੀ ਭਾਈ ਹੈ ਤਾਂ ਅੰਦਰ ਬਾਹਰ ਤਾਂ ਤਾਂ ਹੋਵੇ ਤੇਰੇ ਪੈਰ ਤਾਂ ਤਾਂ ਸਕਦੇ ਜੇ ਬਾਹਰ ਜਾਂਦਾ ਆਹ ਤਾਂ ਕੀ ਲਿਖਦਾ ਉਹ ਫਿਰ ਖਿਆਲ ਗੁਰੂ ਅਮਰਦਾਸ ਦਾ ਉਹਨੇ ਕਵਿਤਾ ਆਪ ਬਣਾ ਕੇ ਲਿਖੇ ਨਾ ਤੀਜਾ ਮਹਲਾ ਲਿਖਦਾ ਲਫ਼ਜ਼ ਫਰੀਦ ਦੇ ਨੇ ਕੋ ਖਿਆਲ ਉਥੋਂ ਆਇਆ ਹਾਂ ਖਿਆਲ ਤਾਂ ਉਥੋਂ ਆਇਆ ਸ਼ਬਦ ਫਰੀਦ ਦੇ ਹਾਂਜੀ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਾ ਫੇੜਿਆ ਅੰਦਰ ਪਰੀ ਨਿਹਾਲ ਸਿਰ ਪੈਰ ਕਿਤੇ ਅੱਡੋ ਅੱਡ ਨੇ ਉਧਰ ਫੇੜਿਆ ਅਜੋ ਵੀ ਸਿਰ ਪੈਰ ਅੱਡੋ ਅੱਡ ਨੇ ਇੱਕ ਬੰਨ ਕਿਤੇ ਤੋਂ ਹੋਵੇ ਤਾਂ ਤੁਰਿਆ ਹੋਇਆ ਦੋਹਾਂ ਦੇ ਵਿੱਚ ਤਾਂ ਫਾਸਲਾ ਹੀ ਨਹੀਂ ਹੈ ਤੂੰ ਕਿਵੇਂ ਕਹਿ ਸਕਦਾ ਹੁਣ ਮੈਂ ਪੈਰ ਥੱਕ ਗਏ ਮੇਰੇ ਪੈਰ ਤਾਂ ਤੁਰਨ ਵਾਲੇ ਦੇ ਥੱਕਦੇ ਨੇ ਪੈਰ ਤਾਂ ਦੋ ਇੱਕ ਸੋ ਬੰਨੇ ਹੋਏ ਨੇ ਫੇੜਿਆ ਦਾ ਮਤਲਬ ਅੰਦਰ ਤੋਂ ਫੇੜੇ ਨਹੀਂ ਹੈ ਪੈਰ ਔਰ ਸਿਰ ਤਾਂ ਇੱਕੇ ਨੇ ਸਾਰੇ ਫੇੜਿਆ ਅੰਦਰ ਪਰੀ ਨਿਹਾਲ ਅੰਦਰ ਪਰੀ ਨਿਹਾਲ ਅੰਦਰ ਹੈ ਅੰਦਰ ਨੂੰ ਝਾਕ ਲੈ ਬਸ ਹਾਂ ਹੌਂਟ ਡੇਂਦੀ ਸੱਜਣਾ ਸੰਜਣ ਮੈਂਡੇ ਨਾਲ ਨਾਨਕ ਅਲਖ ਨਾਲ ਲਖੀਏ ਕਿਉਂਕਿ ਜੇ ਇੱਥੇ ਨਾਮ ਕਰੈਕਸ਼ਨ ਹੁੰਦੀ ਜਿਹੜੇ ਉਹ ਕਹਿੰਦੇ ਨੇ ਨਾ ਫਲਾਣੇ ਥਾਵਾਂ ਉਹ ਉਹਨਾਂ ਨੇ ਚੱਕ ਲੈਣੀ ਸੀ ਕੋਈ ਗੱਲ ਬਹੁਤ ਸੀ ਆ ਦੇਖੋ ਜੀ ਭਈਏ ਫਰੀਦ ਵਾਲੀ ਸਾਰੀ ਉਹ ਗੱਲ ਸਾਰੀ ਗੱਲ ਨਹੀਂ ਕਿਤੇ ਸਾਰੀ ਉਹ ਖੂਹ ਸੜ ਦਿੰਦੇ ਖੋਤੀ ਕੋਈ ਵੀ ਨਹੀਂ ਸਮਝਦਾ ਆ ਲਿਖੀ ਹੋਈ ਹੈ ਜੀ ਫਰੀਦ ਦੀ ਇਹ ਇੱਕ ਗੱਲ ਠੀਕ ਸੀ ਹਜ਼ਾਰ ਗੱਲ ਗਲਤ ਹੈ ਉਹਨਾਂ ਵਾਸਤੇ ਉਹ ਤਾਂ ਚਾਹੁੰਦੇ ਸੀ ਵੀ ਕਿਤੋਂ ਕੋਈ ਲੂ ਬੋਲ ਮਿਲ ਜਾ ਜਿੱਥੇ ਲੂ ਬੋਲਦੀ ਉੱਥੇ ਬੰਦਾ ਲਾਤਾ ਉਹਨਾਂ ਗੱਲ ਕੁਝ ਹੋਰ ਕਹੀ ਹੋਈ ਸੀ ਉੱਥੇ ਵੀ ਪਰ ਉਹਨਾਂ ਨੇ ਉਧਰ ਜਾਣਾ ਨਹੀਂ ਸੀ ਉਹਨਾਂ ਨੇ ਮਹਿਸੂਸ ਕਰਨਾ ਸੀ ਉਹ ਤਾਂ ਇੱਥੇ ਬੈਠੇ ਨੇ ਕਿੱਥੋਂ ਅਸੀਂ ਮਿਸਯੂਜ਼ ਕਰਨਾ ਕਿੱਥੋਂ ਅਸੀਂ ਇਹਨੂੰ ਮਿਸਯੂਜ਼ ਕਿਵੇਂ ਕਰ ਸਕਦੇ ਹਾਂ ਭਾਸ਼ਾ ਨੂੰ ਐ ਬੈਠੇ ਨੇ ਕਿੱਥੋਂ ਡਾਟ ਹਾਂ ਹਾਂਜੀ ਪਤਾ ਉਹਨਾਂ ਨੂੰ ਵੀ ਸੀ ਪਿੱਛੋਂ ਜਿਹੜੇ ਵਿਸੂ ਜਾਂ ਵੇਦਾਂ ਤੋਂ ਬਾਟ ਪਾੜੀ ਹੈ ਪਤਾ ਹੈ ਉਹ ਛੱਡਦੇ ਹੀ ਨਹੀਂ ਕਿਤੇ ਜਗ੍ਹਾ ਜਿੱਥੋਂ ਵਿਸ਼ਵ ਕਰ ਲੈਣੇ ਹਾਂਜੀ